ਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗਏ ਸੰਜਾਬ ਕਸਮ ਚੋਟਾਂ ਖਾਸੀ ਪਾਉਣ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਇੱਕ ਨਾ ਤਾਂ ਅੱਗੇ ਤੇ ਅੱਗੇ ਹੋਰ ਆਟਾ ਮਿਲ ਜਾਂਦਾ ਖਰਾ ਗਿਆਨ ਹੋਰ ਮਿਲ ਜਾਂਦਾ ਹੋਰ ਵੀ ਇੱਕ ਗੱਲ ਆਈ ਜਾਂਦੀ ਹੈ ਉਹ ਆਟਾ ਕੀਚੜ ਜਰ ਪਰੇ ਆ ਜਿਹੜਾ ਕਹਿੰਦਾ ਆਟਾ ਹੋਰ ਮਿਲ ਜਾਂਦਾ ਜੇ ਗਿਰ ਗਿਆ ਨਾ ਚੱਕੜ 'ਚ ਹੋਰ ਮਿਲ ਜਾਂਦਾ ਅਗਲਾ ਆਟਾ ਆਹੋ ਜੇ ਰੋਜ਼ ਪੀਣਾ ਤਾਂ ਅਗਲਾ ਮਿਲ ਜਾਣਾ ਜਿਹਨੇ ਰੋਜ਼ ਪੀ ਕੇ ਖਾਣਾ ਉਹਨੇ ਕੱਲ ਵਾਲੇ ਤੇ ਕੀ ਲੈਣਾ ਇੱਕ ਨਾ ਨਹੀਂ ਲੋਣ ਇੱਕ ਨਾ ਨੂੰ ਰੋਜ਼ ਨਾ ਮੈਂ ਸਾਇ ਮੇਰਾ ਨੀਤ ਨੂੰ ਉਹ ਤਾਂ ਰੋਜ਼ ਪੀਂਦਾ ਨਾ ਰੋਜ਼ ਖਾਂਦਾ ਨਾ ਇੱਕ ਨਾ ਨਹੀਂ ਲੋਣ ਇੱਕ ਨਾ ਨੂੰ ਜਿਆਦਾ ਲੋਣ ਬਣੀ ਮਿਲਦਾ ਲੋਣ ਗੱਲਾਂ ਕੀ ਕਰੂ ਆਟੇ ਤੇ ਨਾ ਸਾਰੀ ਗਿਆ ਹੋ ਆਟੇ ਦੇ ਬਿਨਾ ਲੂਣ ਕੀ ਕਰੂਗਾ ਉਹਨਾਂ ਕੋਲ ਲੂਣ ਵੀ ਹੈ ਦੀ ਲੂਣ ਵੀ ਕਿਸੇ ਕੰਮ ਆ ਜਾਂਦਾ ਪਾਣੀ ਪਾ ਕੇ ਪੀ ਲੈਂਦਾ ਕੋਈ ਆਟਾ ਨਾ ਸਹੀ ਪਸ਼ੂਆਂ ਨੂੰ ਲੋੜ ਨਾ ਖਰੇ ਲੋਣ ਚੱਟੇ ਲੈਂਦੇ ਨੇ ਪਸ਼ੂ ਪਸ਼ੂਆਂ ਨੂੰ ਲੋੜ ਰੱਖ ਲੈਂਦੇ ਕਿ ਡਲੇ ਰੱਖ ਦਿੰਦੇ ਤੇ ਪਸ਼ੂ ਨੂੰ ਪਾਣੀ ਚ ਪਾ ਕੇ ਵੀ ਪਿਲਾਉਂਦੇ ਨੇ ਲੋੜ ਵੀ ਹਾਜ਼ਮਾ ਹੀ ਕਰਦਾ ਕੁਛ ਨਾ ਕੁਛ ਉਹਨਾਂ ਕੋਲ ਤਾਂ ਆ ਦੁਆ ਗਿਆਨ ਬਣੀ ਲੋਣ ਐਸਾ ਗਿਆਨ ਹੁੰਦਾ ਬੁੱਧੀ ਤਾਂ ਸਾਖੀ ਹੈ ਪਰ ਗੁਰਮਤਲਾ ਮੇਲ ਖਾ ਜਾਂਦੀ ਜਿਹੜਾ ਆਟੇ ਨਾਲ ਉਹਨਾਂ ਹੀ ਨੋਣ ਚੰਗਾ ਜਿਹੜਾ ਆਟੇ ਨਾਲ ਮੇਲ ਕਰਕੇ ਆਟਾ ਸਵਾਦ ਦਾ ਆਟੇ ਨੂੰ ਹਜਮ ਕਰ ਦੇ ਉਹ ਲੋਣ ਇੱਕ ਤਾਂ ਰੋਟੀ ਸਵਾਦ ਨਾਲ ਖਾਦੀ ਜਾਵੇ ਲੋੜ ਇਹ ਜਿਹਾ ਲੋਨ ਚੰਗਾ ਜਿਹੜਾ ਕਿਸੇ ਵੀ ਚੀਜ਼ ਦੇ ਸਹਾਰੇ ਨਾਲ ਗੁਰਬਾਣੀ ਨੂੰ ਮੰਨ ਲਵੇ ਖਾ ਲਵੇ ਉਹ ਲੋਨ ਵੀ ਚੰਗਾ ਉਹ ਸਾਖੀ ਵੀ ਠੀਕ ਹੈ ਉਹ ਸਾਖੀ ਵੀ ਠੀਕ ਹੈ ਜਿਹੜੀ ਬਾਣੀ ਹਜਮ ਕਰਾ ਦੇਵੇ ਜਿਹੜੀ ਗੁਰਬਾਣੀ ਨਾਲ ਜੋੜ ਕੇ ਹਜਮ ਕਰਾ ਦੇਵੇ ਮਨਾ ਦੇਵੇ ਉਹ ਸਾਖੀ ਠੀਕ ਹੈ ਚਾਹੇ ਲੋਣ ਹੈ ਉਹ ਸਾਖੀਆਂ ਹੈ ਸਾਸ ਕੀ ਦੁਖੀ ਸਸੁਰ ਕੇ ਪਿਆਰੀ ਜੇੜ ਕੇ ਨਾਮ ਡਰੂਣੇ ਉਹੀ ਸਾਖੀਆਂ ਨੇ ਇਹਦੇ ਵਿੱਚ ਸੀਤਾ ਲਖਣ ਵਿਛੜ ਗਿਆ ਉਹੀ ਸਾਖੀਆਂ ਨੇ ਦੇ ਵਿੱਚ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਹੜੀ ਜੋਤ ਪ੍ਰਗਟ ਕਰਦੀ ਹੈ ਸਾਖੀ ਉਹ ਠੀਕ ਹੈ ਉਹ ਸਾਖੀ ਦੀ ਸਹਾਇਤਾ ਕਰਨ ਵਾਲੀ ਚੀਜ਼ ਜੋ ਸਹਾਇਤਾ ਕਰ ਰਹੀ ਹੈ ਇਹਨੂੰ ਸਮਝਣ ਦੇ ਵਿੱਚ ਉਹ ਸਾਖੀ ਹੁੰਦੀ ਜਿਹਦੇ ਟੇਸਟ ਨਾਲ ਰੋਟੀ ਖਾ ਲਈਏ ਖਾਣੀ ਦਾ ਰੋਟੀ ਹੈ ਨਾ ਟੇਸਟ ਨਾਲ ਖਾ ਲਈਏ ਚੀਜ਼ ਮਾੜੀ ਨਹੀਂ ਹੈ ਉਹ ਲੋਣ ਵੀ ਠੀਕ ਹੈ ਇੱਕ ਨਾ ਕੋਲੋ ਲੋਣ ਵਾਲੀ ਸਾਖੀ ਬਣੀ ਹੈ ਜਿਹਦੇ ਨਾਲ ਗੁਰਬਾਣੀ ਵੀ ਚੰਗੀ ਲੱਗਣ ਲੱਗ ਜਵੇ ਜਿਹਦੇ ਨਾਲ ਸੱਚ ਚੰਗਾ ਲੱਗੇ ਇਹ ਜੀ ਸਾਖੀ ਵੀ ਕੋਈ ਹੈ ਲੋੜ ਵੀ ਕੱਲੀ ਸਾਖੀ ਵੀ ਹੋਵੇ ਗੁਰਬਾਣੀ ਨਾ ਯਾਦ ਹੋਵੇ ਪਰ ਕੁਝ ਗੁਰਬਾਣੀ ਵੱਲ ਨੂੰ ਲੈ ਕੇ ਤਾਂ ਜਾਵੇ ਨਾ ਇਹ ਸੱਚ ਵੱਲ ਨੂੰ ਤਾਂ ਲੈ ਕੇ ਜਾਵੇ ਇਕਲਾ ਨਾ ਹੀ ਲੋਣ ਉਹ ਲੋਣ ਹੈ ਕੋਈ ਹੋ ਜਿਹੜੀਆਂ ਅੱਗੇ ਗਏ ਸੁਝਾ ਪਸਮ ਚੋਟਾਂ ਖਾਸੀ ਕੌਣ ਜਿਹੜੀ ਕਬੀਰ ਦੀ ਪਹਿਲੀਆਂ ਨੇ ਨਾ ਉਹ ਵਿੱਚ ਗਾਲੀ ਵਿੱਚ ਕਾਲੀ ਉਹ ਲੋਣ ਲੋਣ ਹੀ ਹੈ ਲੋਣ ਵਾਲਾ ਉਹ ਹੈ ਕੁਝ ਤੋੜ ਦਿਆ ਪਿਛਲੇ ਨਾਲੋਂ ਕੁਝ ਅਲੱਗ ਟੇਸਟ ਹੈ ਪਿੱਛੇ ਸਾਨੂੰ ਮਿਲਿਆ ਹੈ ਪਿੱਖ ਤੋਂ ਅਲੱਗ ਟੇਸਟ ਆ ਲੋਣ ਦਾ ਹਾਂਜੀ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗਏ ਸੰਜਾਪਸ਼ਨ ਚੋਟਾ ਖਾਸੀ ਕੌਣ ਅੱਗੇ ਜਿਹੜਾ ਤੇ ਪਤਾ ਲੱਗੂ ਪਤਾ ਸੁਭ ਜਾਊ ਅੱਗੇ ਗਿਆ ਤੇ ਚੋਟਾ ਜਦ ਪੈਣਗੀਆਂ ਸੰਜਾਪਸ਼ਨ ਹਾਂ ਸਿਆਣੇ ਜਾਣ ਕੇ ਦੋਏ ਦੋਹਾਂ ਦਾ ਫਰਕ ਦਾ ਪਤਾ ਲੱਗੂ ਚੋਟਾ ਖਾਸੀ ਕੌਣ ਦੋਹਾਂ 'ਚ ਚੋਟ ਕੀਤੇ ਪੈਂਦੀ ਹੈ ਲੋਣ ਵਾਲੇ ਜਿਹੜੇ ਨੇ ਲੋਣ ਵਾਲੇ ਕੱਲੇ ਲੋਣ ਵਾਲਿਆਂ ਤੇ ਚੋਟ ਪੈਣੀ ਪੈਣੀ ਕੱਲੇ ਲੋਣ ਵਾਲਿਆਂ ਦੀ ਗੱਲ ਬਣ ਛੋਟਾ ਖਾਲਸੀ ਕੌਣ ਚੋਟ ਪਈ ਹੋਈ ਆ ਕਬੀਰ ਤੇ ਤਾਂ ਹੀ ਛੱਡ ਕੇ ਇੱਧਰ ਆਇਆ ਉੱਥੇ ਗੁਰੂ ਗੋਬਿੰਦ ਇੱਕ ਦੋ ਬੰਦਾ ਹੈ ਚੋਟ ਪਈ ਤੇ ਇੱਕ ਬੰਦਾ ਦੋ ਬਣਾ ਹੀ ਬੈਠਾ ਨਾ ਗੁਰੂ ਗੋਬਿੰਦ ਦੋ ਖੜੇ ਇੱਕ ਬਣਾਉਣਾ ਪਿਆ ਬਾਲਾ ਫੇਰਦਾ ਹੀ ਆ ਨਾ ਮਾਲਾ ਛੱਡਣੀ ਪਈ ਗੰਗਾ ਜਾਂਦਾ ਇਸ਼ਨਾਨ ਕਰਦਾ ਲਿਆਉਂਦਾ ਲਿਪ ਕੇ ਬਹਿੰਦਾ ਛੱਡਣਾ ਪਿਆ ਉਹ ਜਿਹੜਾ ਛੱਡਣਾ ਪਿਆ ਸਭ ਕੁਝ ਚੋਟਾਂ ਨੇ ਛੱਡਿਆ ਹਾਂ